ਸਵਈਆ ਲੰਕ ਮੈਂ ਬੰਕਨ ਸਾਚਰ ਥੋ ਰਗਨੰਦਨ ਕੋ ਸੁਨੇ ਕਹਾਣੀ ਰਾਵਣ ਪੁੱਤਰ ਕਲੱਤਰ ਸਮੇਤ ਹਨੇ ਇਹ ਖੇਦ ਮਹਾਬਲ ਧਾਨੀ ਰੋਸ ਪਰਿਓ ਤਤਕਾਲ ਗਦਾ ਗਹਿ ਕੌਚਿਕ ਸੇ ਮਦ ਮਤ ਕਿਰਪਾਨੀ ਕੂਟ ਕੋ ਕੂਲ ਸਮੁੰਦਰ ਕੋ ਫਾਂਦ ਫਿਰੰਗ ਮਵਾਨ ਪਰਿਓ ਅਭਿਮਾਨੀ ਆਠਕ ਦਿਓ ਸੰਧੇ ਰਿਓ ਪੁਨ ਸੂਰ ਚੜਿਓ ਜਗ ਧੁੰਦ ਮਿਟਾਈ ਦਾਨਵ ਕੋ ਲਖ ਲੋਕਨ ਕੇ ਹੀ ਚਿਤ ਮੈਂ ਉਪਜੀ ਦੁਚਿਤਾਈ ਬਾਂਧਨੀ ਪਟ ਭੂਰ ਚੜੇ ਰਿਪ ਜੀਤਨ ਕੀ ਜੀਵ ਬਿਉਂਤ ਬਨਾਈ ਬਾਣ ਕਮਾਨ ਗਦਾ ਬਰ ਛੀਨ ਕੀ ਆਣ ਕਰੀ ਤੇ ਸਾਥ ਲਰਾਈ ਏਕ ਪਰੇ ਭਵਰਾਤ ਪਟੁਤਮ ਏਕ ਲਗੇ ਪੜ ਕਾਇਲ ਘੂਮੈ ਏਕ ਚਲੇ ਭਜ ਕੈ ਰਣ ਤੇ ਏਕ ਆਨ ਪਰੇ ਮਰ ਕੈ ਗਿਰ ਭੂਮੈ ਏਕ ਮਰੇ ਲਰ ਕੈ ਹੈ ਉਪਰ ਹਾਥਿਨ ਪੈ ਇਕ ਸਿੰਦਨ ਹੂਮੈ ਮਾਨੋ ਤ੍ਰਵੇਨੀ ਕੇ ਤੀਰਥ ਪੈ ਮੁਨਿ ਨਾਇਕ ਧੂਮ ਅਧੋ ਮੁਖ ਧੂਮੈ ਕੌਜ ਕਿਰਪਾਨ ਕਸੇ ਕਟਨੀ ਕਟ ਅੰਗ ਉਤੰਗ ਸੁਰੰਗ ਨਿਖੰਗੀ ਚੌਪ ਚਲੇ ਚਹੂ ਔਰਨ ਤੇ ਘਨ ਸਾਵਨ ਕੀ ਘਟ ਜਾਨੂ ਮੰਗੀ ਜੰਗ ਨਿਸੰਗ ਪਰਿਓ ਸੰਗ ਸੂਰਨ ਨਾਚਿਓ ਹੈ ਆਪ ਤਹਾਂ ਅਰਧੰਗੀ ਰੋਸ ਪਰੇ ਨਾ ਫਿਰੇ ਤਰਾਸਿਕੈ ਰਣ ਰੰਗ ਪਰੇ ਰਵ ਰੰਗ ਫਿਰੰਗੀ ਚੌਬਈ ਭੇਰ ਪਰਿਓ ਭਾਰਤ ਭਾਰੀ ਨਾਚੇ ਸੂਰਵੀਰ ਹੰਕਾਰੀ ਬਹੁ ਬਿਰਣ ਕੀਏ ਨਾ ਇਕ ਤਿਹ ਲਾਗਿਓ ਅਧਿਕ ਕੋ ਦਾਨਵ ਕੇ ਜਾਗਿਓ ਏਕ ਹਾਸ ਤਿਨ ਗਦਾ ਸੰਭਾਰੀ ਦੂਜੋ ਕਰ ਤਰਵਾਰ ਨਿਕਾਰੀ ਜਾ ਕੋ ਦੌਰ ਦੈਤ ਬ੍ਰਣ ਮਾਰੈ ਏਕੈ ਝੂਠ ਚੌਥੀ ਡਾਰੈ ਜੋ ਕੋ ਤਾਕ ਹਕਾਵ ਲਗਾਵੈ ਟੂਟ ਕਿਰਪਾਨ ਹਾਥ ਰਹਿ ਜਾਵੈ ਦਾਨਵ ਕੋਪ ਅਧਿਕ ਤਵ ਕਰੈ ਪ੍ਰਾਨ ਫਿਰੰਗਨ ਬਹੁ ਕੇ ਹਰੈ ਭੁਜੰਗ ਛੰਦ ਮਹਾਨਾਦ ਕਹਿ ਕਹਿ ਜਬੈ ਦੈਤ ਧਾਵੈ ਕਨੀ ਸੈਨ ਕੋ ਮਾਰ ਕਹਿ ਕਹਿ ਸੁਜਾਵੈ ਬਿਯੋ ਕੌਣ ਜੋ ਦਾਲ ਰਹਿ ਰੋਸ ਕਹਿ ਕਹਿ ਚਲੇ ਬਾਜ ਹੀ ਰਹਿ ਮਹਾਤਾਪ ਤੈ ਕੈ ਲਖੇ ਦੈਤ ਭਾਰੀ ਸਭੈ ਭੂਪ ਭਾਗੈ ਮਹਾ ਤਰਾਸ ਕੇ ਤਾਪ ਸੋ ਆਨੁਰਾਗੈ ਚਲੇ ਭਾਜ ਕਹਿ ਕਹਿ ਹਠੀ ਨਾਰ ਨਿਆਏ ਕਰੀ ਬਾਜ ਰਾਜੇ ਪਿਆਦੇ ਪਰਾਏ ਚੌਪੀ ਸੈਨ ਭਜਤ ਲਖ ਭਟ ਬਿਸ ਭਰੇ ਪਲਟ ਕੋਪ ਕਹਿ ਕਹਿ ਫਿਰ ਪਰੇ ਜੇਤੇ ਲਖੇ ਦੈਤ ਫਿਰ ਆਏ ਕਾਇ ਕਾਇ ਜਮ ਲੋਕ ਪਠਾਏ 20000 ਕਰੀ ਤਿਨ ਕਾਇਓ 30000 ਸੋ ਬਾਜ ਖਪਾਇਓ 40 ਸਹਸ ਤਾਰਥ ਕਾਟੇ ਅਬਰਣ ਜਿਉ ਜੋਦਾ ਚਲ ਪਾਟੇ ਦੋਹਰਾ ਬਹੁਰ ਗਦਾ ਗਹਿ ਹਾਥ ਮੈਂ ਪ੍ਰਤਨਾ ਪਤਨ ਅਪਾਰ ਭਾਂਤ ਪਾ ਸੰਗ੍ਰਤ ਪਇਓ ਕਛੂ ਨਾ ਸੰਕ ਵਿਚਾਰ ਚਉਪਈ ਤਾਸੋ ਜੁਧ ਸਵੈ ਕਰਿ ਹਾਰੇ ਤਿਨ ਤੇ ਗਏ ਨਾ ਸੁਰ ਸੰਘਾਰੇ ਉਗਿਓ ਚੰਦਰ ਸੂਰ ਅਸਤਾਏ ਸਭ ਹੀ ਸੁਟ ਗ੍ਰਹਿਣ ਹਟ ਆਏ ਭਇਓ ਪ੍ਰਾਤ ਜਬ ਤਾਂ ਮਿਟ ਗਇਓ ਕੋ ਬਹੁਰ ਸੂਰਨ ਕੋ ਭਇਓ ਹੋਜੈ ਜੋਰ ਤਹਾ ਚਲ ਆਏ ਜੇਠਾਂ ਦੈਤ ਭਟ ਭਟਕਾਏ ਡਾਰ ਪਾਖਰੈ ਤੁਰੇ ਨਚਾਵੈ ਕੇਤੇ ਚੰਦਰਹਾਸ ਚਮਕਾਵੈ ਤਨ ਤਨ ਕੇਤਕ ਬਾਨਨ ਮਾਰੈ ਅਮਿਤ ਘਾਵ ਦਾਨੁ ਪਰ ਡਾਰੈ ਭੁਜੰਗ ਛੰਦ ਹਠਿਓ ਦਾਨੁ ਗਦਾ ਹਾਥ ਲੈ ਕੈ ਲਈ ਕਾੜ ਕਾਤੀ ਮਹਾ ਕੋਪ ਕਹਿ ਕੈ ਜਿਤੇ ਆਨ ਟੂਕੇ ਤਿਤੇ ਖੇਤ ਮਾਰੇ ਗਿਰੇ ਪਹੁੰਚ ਐਸੀ ਨਾ ਜਾਵੈ ਵਿਚਾਰੇ ਕਿਤੇ ਹਾਕ ਮਾਰੈ ਕਿਤੇ ਘੂਮ ਘੂਮੈ ਕਿਤੇ ਜੁਦ ਜੋਦਾ ਪਰੇ ਆਨ ਭੂਮੈ ਕਿਤੇ ਪਾਣੀ ਮਾਗੈ ਕਿਤੇ ਹੂ ਛੋਰੈ ਕਿਤੇ ਜੁਦ ਸੌਡੀਨ ਕੇ ਸੀਸ ਤੋਰੈ ਕਹੂੰ ਬਾਜ ਜੂਜੇ ਕਹੂੰ ਰਾਜ ਮਾਰੇ ਕਹੂੰ ਛੇਤਰ ਛਤਰੀ ਕਰੀ ਤਾਜ ਡਾਰੇ ਚਲੇ ਬਾਜ ਜੋਧਾ ਸਭੈ ਹਾਰ ਮਾਨੀ ਕਛੂ ਲਾਜ ਕੀ ਬਾਤ ਕਹਿ ਨਾਹੇ ਜਾਨੀ ਹਠੀ ਜੇ ਫਿਰੰਗੀ ਮਹਾ ਕੋਪ ਵਾਰੇ ਲਰੇ ਆਨ ਤਾਸੋ ਨਨੈ ਕਹਿ ਪਧਾਰੇ ਛਕੈ ਛੋਭ ਛਤਰੀ ਮਹਾ ਕੋਬ ਢੂਕੇ ਚਹੂ ਔਰ ਤੇ ਮਾਰ ਹੀ ਮਾਰ ਕੂਕੇ ਜਿਤੇ ਆਨ ਦੂਜੇ ਸਵੈ ਖੇਤ ਘਾਏ ਬਚੇ ਜੀਤ ਤੇ ਛਾਰ ਖੇਤੈ ਪਰਾਏ ਹਠੇ ਜੇ ਹਠੀਲੇ ਹਠੀ ਖੱਗ ਕੂਟੇ ਮਹਾਰਾਜ ਬਾਜੀਨ ਕੇ ਮੂੰਡ ਬੂਟੇ ਚੌਪਈ 20000 ਕਰੀ ਕੁੰਭਾਰੇ 30000 ਅਸਵ ਹਨ ਡਾਰੇ 40 ਸਹਸ ਰਥਨ ਰਥ ਟੂਟੇ ਸਾਠ ਸਹਸਰ ਰਥੀ ਹੂੰ ਕੂਟੇ ਦੋਹਰਾ ਕੀਤੀ ਸੈਨ ਸੰਘਾਰ ਕੈ ਪੈਦਲ ਹਨਿਓ ਅਪਾਰ ਜਨ ਕਰ ਜੈ ਨਾ ਕਾਂਖ ਤੇ ਆਏ ਨਹਿ ਸੰਸਾਰ ਚਉਪਈ ਸਭ ਹੀ ਵੀਰ ਜੁਦ ਕਰ ਹਾਰੇ ਤਿੰਨ ਤੇ ਗਏ ਨਦਾਨੋ ਮਾਰੇ ਖੇਤ ਛੋਰ ਸਭ ਹੀ ਕਰ ਗਏ ਮਤੋ ਕਰਤ ਐਸੀ ਵਿਦ ਭੈ ਸਵਈਆ ਕੈਸੇ ਹੂੰ ਮਾਰਿਓ ਮਰੈ ਨਾ ਨਿਸਾਤਿਰ ਜੁਦ ਸਭੈ ਕਰ ਕੈ ਭਟ ਹਾਰੇ ਬਾਣ ਕਿਰਪਾਨ ਗਦਾ ਬਰਥੀਨ ਕੇ ਭਾਂਤ ਅਨੇਕਨ ਕਾਏ ਪ੍ਰਹਾਰੇ ਸੋ ਨਹਿ ਭਾਜਤ ਗਾਜਤ ਹੈ ਰਨ ਹੋਤ ਨਿਵਰਤਨ ਕਿਉ ਹੂੰ ਨਿਵਾਰੇ ਦੇਸ ਤਜੈ ਕਹੂ ਜਾਏ ਬਸੈ ਕਹ ਆਵਤ ਹੈ ਮਨ ਮੰਤਰ ਤਿਹਾਰੇ ਚਉਪਈ ਇੰਦਰਮਤੀ ਬੇਸਵਾ ਤਹ ਰਹੀ ਅਦਕ ਰੂਪ ਤਾ ਕਉ ਜਗ ਕਹੀ ਸੂਰਜ ਚੰਦਰ ਜੋਤ ਜੋ ਧਾਰੀ ਜਨ ਯਾਹੀ ਤੇ ਲੈ ਉਜਿਆਰੀ ਦੋਹਰਾ ਤਿਨ ਬੀਰਾ ਤਾਹ ਤੇ ਲਿਓ ਚਲੀ ਤਾਹ ਕਾ ਧਾਏ ਬਸਤਰ ਪਹਿਰ ਤਿਤ ਕੋ ਚਲੀ ਜਿਤ ਅਸੁਰਨ ਕੋ ਰਾਏ ਚਉਪਈ ਮੇਵਾ ਔਰ ਮਠਾਈ ਲਈ ਮਾਟਨ ਮੂੰਹ ਧਰ ਪਰ ਭਰ ਦਈ ਜਾ ਫਲ ਖਾਤ ਅਸੁਰ ਕੋ ਰਾਈ ਤਿਨ ਲੈ ਬਨ ਮੋ ਸਕਲ ਲਗਾਈ ਜਬ ਦਾਨੋ ਕੋ ਭੂਖ ਸੰਤਾਇਓ ਤਬ ਬਨ ਕੇ ਭਛਨ ਫਲ ਆਇਓ ਮਾਟ ਹੋਰ ਪਕਵਾਨ ਚ ਵਾਇਸ ਮਦਰਾ ਪੀਤ ਅਦਿਕ ਮਨ ਭਾਇਸ ਪੀ ਮਦਰਾ ਭਇਓ ਮਾਤੇ ਬਿਮਾਨੀ ਯਾ ਜਬ ਬਾਦ ਵੇਸ ਬਨ ਜਾਨੀ ਪਾਂਤ ਪਾਂਤ ਬਾਦ ਤਿਰ ਬਜਾਏ ਗੀਤ ਅਨੇਕ ਤਾਨ ਕਹਿ ਗਾਏ ਜਿਉ ਜਿਉ ਪਾਤਰ ਨਾਚਤੀ ਆਵੇ ਤਿਉ ਤਿਉ ਦਾਨੋ ਸੀਸ ਟੁਰਾਵੇ ਕੋਪ ਕਥਾ ਜੀਤੇ ਜਬ ਗਈ ਕਰ ਕੀ ਗਦਾ ਬਖਸ਼ ਕਰ ਦਈ ਆਈ ਨਿਕਟ ਲਖੀ ਜਬ ਪਿਆਰੀ ਹੁਤੀ ਕਿਰਪਾਨ ਸੋ ਦੈ ਡਾਰੀ ਆਜ ਬਖਸ਼ ਨਿਰਾਯੁਦ ਭਇਓ ਯਹ ਸਭ ਭੇਤ ਤਿਨੈ ਲਖ ਲੈਓ ਨਾਚ ਨਾਚਤ ਦੈਤ ਕੇ ਆਈ ਸਾਂਕ ਕਰ ਸੋ ਗਈ ਛੁਆਈ ਤਾਸੋ ਜੰਤਰ ਮੰਤਰੀ ਇਹ ਕੀਓ ਭੇਟਿਓ ਤਨਕ ਕੈਦ ਕਰ ਲਿਓ ਦੋਹਰਾ ਤਨਕ ਛੋਤ ਤਾਕੇ ਤੁਰਤ ਬਾਂਧ ਗਇਓ ਤਤਕਾਲ ਦਾਨਵ ਕੋ ਬਾਂਧਤ ਪਈ ਇਹ ਚਰਿੱਤਰ ਕਰਿਵਾਲ ਭੁਜੰਗ ਚੰਦ ਛਲਿਓ ਛੈਲ ਦਾਨੋ ਇਸੀ ਛਲੈ ਬਾਲਾ ਲਿਓ ਬਸ ਕਹਿ ਕਹਿ ਮਹਾਰੂਪ ਆਲਾ ਬੰਧਿਓ ਭੀਰ ਮੰਤਰਾਨ ਕੇ ਜੋਰ ਆਇਓ ਸਭੈ ਗ੍ਰਾਮ ਵਾਸੀਨ ਕੋ ਲੈ ਦਿਖਾਇਓ ਪ੍ਰਥਮ ਗ੍ਰਾਮ ਵਾਸੀਨ ਕੋ ਲੈ ਦਿਖਾਰਿਓ ਪੁਨਰ ਖੋਦ ਭੂਮੈ ਤਿਸਹਿ ਗਾੜ ਡਾਰਿਓ ਜਿਨੈ ਲੈ ਗਦਾ ਕੋ ਘਰੋਂ ਵੀਰ ਮਾਰੇ ਭੈ ਤੇਜ ਮੰਤਰਾਨ ਕੇ ਤੇ ਵਿਚਾਰੇ ਦੋਹਰਾ ਜਿਨ ਖੇਚਰ ਕਰ ਖੱਗ ਲੈ ਖਤਰੀ ਹਨੇ ਅਪਾਰ ਤੇ ਛੈਲੀ ਇਹ ਛਲ ਛਲਿਓ ਐਸੋ ਚਿਤ੍ਰ ਵਿਚਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 125ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਦੇਸ ਤਪੀਸਾ ਕੇ ਵਿਖੈ ਗੜੀ ਸਿਨਸਨੀ ਏਕ ਜੀਤ ਨ ਕੋ ਤੇ ਸਕਿਓ ਫਿਰ ਫਿਰ ਗਏ ਅਨੇਕ ਚੌਪਈ ਅਬਦੁਲ ਨਬੀ ਤਹਾਂ ਕਹਤਾਇਓ ਚਾਰ ਤੇ ਉਸ ਲਗ ਜੁਦ ਮਚਾਇਓ ਅਧਿਕਮਾਰ ਗੋਲਨ ਕੀ ਪਈ ਪ੍ਰਿਤਨ ਬਿਸਰ ਸਕਲ ਸੁਧ ਗਈ ਆਖਰ ਗੜੀ ਤਵਨ ਕੋ ਤੋਰਿਓ ਜਾ ਕੋ ਕਿਨੀ ਨਾ ਮੋਹਰੋ ਮੋਰਿਓ ਅਟਕਤ ਏਕ ਅਟਾਰੀ ਪਈ ਅਧਿਕਮਾਰ ਕੁਮਾਰ ਕੀ ਦਈ ਪਰ ਪਰ ਤੁਮਕ ਤਵਨ ਤ੍ਰਿਏ ਲਿਆਵੈ ਲੈ ਲੈ ਕਰ ਮੈਂ ਪੁਰਖ ਚਲਾਵੈ ਤੱਕ ਤੱਕ ਤਨ ਜਾ ਕੇ ਮੈਂ ਮਾਰੈ ਹੈ ਗੈ ਰਥ ਵੀਰਾਨ ਵਿਦਾਰੈ ਪਰ ਬੰਦੂਕ ਤ੍ਰਿਆ ਸਿਸ਼ਟ ਬਨਾਈ ਖਾਨ ਨਬੀ ਕੇ ਹਿਰਦੈ ਲਗਾਈ ਲਾਗਤ ਕਾਏ ਹਾਏ ਨਹਿ ਭਾਖਿਓ ਮਾਰ ਪਾਲ ਕੀ ਭੀਤਰ ਰਾਖਿਓ ਦੋਹਰਾ ਨਬੀ ਤੁਬਕ ਕੇ ਸੰਗ ਹਨਿਓ ਉਤੈ ਜੁਧ ਆਤੀ ਹੋਏ ਇਤ ਪ੍ਰਿਤ ਪਤ ਲੈ ਘਰ ਗਏ ਉਤੈ ਨਾ ਜਾਣਤ ਕੋਏ ਏਕ ਤੋਪ ਚੀ ਤੁਬਕ ਲੈ ਬਾਂਦੀ ਸਿਸਤ ਬਨਾਏ ਤਾਕੇ ਪਤ ਕੇ ਉਰ ਬਿਖੈ ਗੋਲੀ ਖਨੀ ਰਸਾਏ ਚੌਪੀ ਲਗੇ ਤੁਬਕ ਕੇ ਬ੍ਰਿਣ ਭਟ ਜੂਜਿਓ ਠਾਡੀ ਨਿਗਟ ਤਮਨ ਤ੍ਰਿਭੂਜਿਓ ਚੱਕ ਮਗ ਝਾਰ ਕੱਢੀ ਚਿੰਗਾਰੀ ਤਿਨ ਛਪਰਨ ਮੋਛ ਪਰ ਪ੍ਰਜਾਰੀ ਮੁਗਲ ਸੇਖ ਸੈਦ ਤਹ ਆਏ ਤਾਤਰੀ ਕੋ ਯੋ ਬਚਨ ਸੁਨਾਏ ਅਬ ਤੂੰ ਇਸਤਰੀ ਹੋਏ ਹਮਾਰੀ ਨਿਕਟ ਲਾਗ ਇਹ ਪਾਂਤ ਵਿਚਾਰੀ ਦੋਰਾ ਸੁਤ ਬਾਲਕ ਭਰਤਾ ਮਰਿਓ ਇਨ ਕੋ ਪ੍ਰਥਮ ਜਰਾਏ ਬਹੁਰ ਤਿਹਾਰੋ ਧਾਮ ਮੈਂ ਆਜ ਬਸਾਉਂਗੀ ਆਏ ਚੌਪੀ ਪ੍ਰਥਮ ਚਿਤਾ ਮੈਂ ਸੁਤ ਕੋ ਡਾਰਿਓ ਅੰਮ੍ਰਿਤ ਖਸਮ ਕੋ ਬਹੁਰ ਪ੍ਰਜਾਰਿਓ ਬਹੁਰੋ ਕਾਂਖ ਮੁਗਲ ਕੋ ਭਰੀ ਆਪਨ ਲੈ ਪਾਵਕ ਮੋ ਪਰੀ ਦੋਹਰਾ ਸੁਤ ਜਰਾਏ ਪਦ ਜਾਰ ਕੈ ਬਹੁਰ ਮੁਗਲ ਗਹਿਲੀਨ ਤਾਂ ਪਾਛੇ ਆਪਨ ਜਰੀ ਤ੍ਰਿਆ ਚਰਿਤਰ ਯੋਕੀਨ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 126 ਸਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਭਈ ਵੀਰ ਦਤ ਚੰਡਾਲਿਕ ਰਹੈ ਅਤ ਤਸਕਰ ਤਾ ਕਉ ਜਗ ਕਹਿ ਖਾਨ ਖਵੀਨ ਤਹਾਂ ਜੋ ਆਵੈ ਤਾ ਕੋ ਲੂਟ ਕੂਟ ਲੈ ਜਾਵੈ ਜੋ ਆਪਤ ਕੋ ਰਹਾ ਨਿਹਾਰੈ ਜੈ ਤਮਨ ਕੋ ਤੁਰਤ ਹਕਾਰੈ ਜੋ ਤਨ ਧਨ ਰਿਪ ਤੀਰ ਚਲਾਵੈ ਸੁਰਾ ਭੈ ਤੇ ਕਾਟ ਗਿਰਾਵੈ ਦੋਹਰਾ ਲਹਿ ਨਸਾ ਇਕ ਜਬ ਭਇਓ ਤਾਵਾ ਕਰਤ ਪ੍ਰਹਾਰ ਜੀਵਤ ਕਿਸੂ ਨਾ ਛੋਰੀ ਡਾਰਤ ਹੀ ਸੰਘਾਰ ਚਉਪਈ ਰਤਨ ਸਿੰਘ ਤੇ ਮਗਵੈ ਆਇਓ ਸੋ ਲਗ ਤਮਨ ਚੋਰ ਨੈ ਪਾਇਓ ਤਾ ਕੋ ਕਹਿਓ ਬਸਤਰ ਤੁਮ ਡਾਰੋ ਨਾ ਤਰ ਤੀਰ ਕਮਾਨ ਸੰਭਾਰੋ ਰਤਨ ਸਿੰਘ ਜੋ ਤੀਰ ਚਲਾਵੇ ਸੋ ਛੁਰਾ ਤੇ ਕਾਟ ਗਿਰਾਵੇ 59 ਤੀਰ ਛੋਰ ਤਿਨ ਕਹਿਓ ਏਕ ਤੀਰ ਤਰਕਸ ਮਮ ਰਹਿਓ ਦੋਹਰਾ ਸੁਣ ਤਸਕਰ ਮੈਂ ਬਸੇਖ ਕੋ ਜਾ ਕੋ ਕੀਓ ਪ੍ਰਹਾਰ ਆਜ ਲਗੇ ਚੂਕਿਓ ਨਹੀਂ ਸੁਣ ਲੈ ਬਚਨ ਹਮਾਰ ਚਉਪਈ ਮੈਂ ਜੇਤੇ ਤੋਹ ਤੀਰ ਚਲਾਏ ਸੋ ਸਭ ਹੀ ਤੈ ਕਾਟ ਗਿਰਾਏ ਅਬ ਚੇਰੋ ਚਿਤ ਭਇਓ ਹਮਾਰੋ ਕਹੋ ਸੋ ਕਰਿਓ ਕਾਜ ਤਿਆਰੋ ਦੋਰਾ ਏਕ ਹਉਸ ਮਨ ਮੈਂ ਰਹੀ ਸੋ ਤੋਹਿ ਕਹੋ ਸੁਨਾਏ ਜੇ ਭਾਖੈ ਮਾਰੋ ਤਿਸੈ ਦੀਜੈ ਕਛੂ ਬਤਾਏ ਚਉਪਈ ਯੋ ਸੰ ਚੋਰ ਅਦਿਕ ਸੁਖ ਪਾਇਓ ਏਕ ਪੱਤਰ ਕਰ ਸਾਥ ਬਤਾਇਓ ਜਬ ਤਾ ਕੀ ਤਿਨ ਦ੍ਰਿਸ਼ ਚੁਰਾਈ ਤਨ ਗਾਸੀ ਤੇ ਮਰਮ ਲਗਾਈ ਦੋਰਾ ਰਤਨ ਸਿੰਘ ਇਹ ਛਾਲ ਪੈ ਖਾਲ ਕੀ ਦ੍ਰਿਸ਼ਟ ਬਚਾਏ ਮਰਮ ਸਥਲ ਮਾਰਿਓ ਸਿਖ ਦੀਨੋ ਤਾਹੇ ਗਿਰਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 127ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਮਾਰ ਵਾਰ ਕੇ ਦੇਸ ਮੈਂ ਉਗਰ ਦਤ ਇਕ ਰਾਵ ਕੋਪ ਜਗੇ ਭਾਵਕ ਮਨੋ ਸੀਤਲ ਸਲਲ ਸੁਭਾਵ ਚਉਪਈ ਧਾਰਵਾਰਨ ਤਾਕੋ ਤਨ ਮਾਰਿਓ ਪੁਰੀ ਆਏ ਪਾਲਕਨ ਪੁਕਾਰਿਓ ਅਗੰਤ ਢੋਲ ਨਗਾਰੇ ਬਾਜੇ ਕੌਜ ਪਹਿਰ ਸੂਰਮਾ ਬਿਰਾਜੇ ਦੋਹਰਾ ਬਜੇ ਜੁਝਵਾ ਦੂਹ ਦੇਸ ਸੂਰਾ ਪਇਓ ਸੁਰੰਗ ਵਖਰਾਰੇ ਨਾਚਤ ਭਏ ਕਾਤਰ ਭਏ ਕੁਰੰਗ ਭੁਜੰਗ ਛੰਦ ਮਹਾਵੀਰ ਗਾਜੇ ਮਹਾ ਕੋਵ ਕਹਿ ਕਹਿ ਤਸੀ ਛੇਤਰ ਛਤਰੀਨ ਕੋ ਛਿਪਰ ਚੈ ਕੈ ਬ੍ਰਥੀ ਭਾਨ ਬੱਜਰਾਨ ਕੇ ਵਾਰ ਕੀਨੇ ਕਿਤੇ ਖੇਤ ਮਾਰੇ ਕਿਤੇ ਛਾੜ ਦੀਨੇ ਕਿਤੇ ਖਿੰਗ ਖੰਗੇ ਕਿਤੇ ਖੇਤ ਮਾਰੇ ਕੁਰੇ ਕੋਰ ਬਾਜੰਤਰ ਮਾਰੂ ਨਗਾਰੇ ਬਚਿਓ ਵੀਰ ਏਕੈ ਨਾ ਬਾਜੰਤਰ ਬਾਜੀ ਮਹਾ ਤਰਾਸ ਕਹਿ ਕੈ ਮਹਾ ਸੈਨ ਭਾਜੀ ਚੌਪੀ ਜਬ ਹੀ ਭਾਜ ਸੈਨ ਸਭ ਗਇਓ ਕੋਪ ਤਬੈ ਰਾਜਾ ਕੋ ਭਇਓ ਸਾ ਮੋਹ ਵੈ ਕੈ ਜੁਦ ਮਚਾਇਓ ਦੇਖਨ ਇੰਦਰ ਦੇਵ ਰਣ ਆਇਓ ਵਿਧਨ ਦਾਤਿਆ ਤੀ ਸੁਭਕਾਰੀ ਹੋਇ ਦਿਸ ਕੋ ਰਾਜਾ ਹੰਕਾਰੀ ਸੋ ਆਪਨ ਲਰਬੇ ਕੋ ਤਾਇਓ ਉਤ ਤੇ ਉਗਰ ਦਤ ਨਿਰਪਾਇਓ ਦੋ ਸੈਣ ਰਹਾਵ ਦੋ ਲੈ ਕੈ ਰਾਨ ਕੋ ਚਲੇ ਕੋਪ ਅਧਿਕੈ ਕੈ ਖੜਗ ਸੂਲ ਸੈਤੀ ਚਮਕਾਵਤ ਮਾਰੂ ਰਾਗ ਸਿਧਾਰੇ ਗਾਵਤ ਸਵਈਆ ਤਾਜ ਭਰੇ ਕਉ ਸਾਜਰੇ ਕਉ ਬਾਜ ਮਰੇ ਗਜਰਾਜ ਸੰਘਾਰੇ ਗਾਵਤ ਵੀਰ ਬਿਤਾਲ ਫਿਰੈ ਕਉ ਨਾਚਤ ਭੂਤ ਭਿਆਨਕ ਪਾਰੇ ਪੀਤ ਭੱਜੇ ਲਖ ਪੀਰ ਪਰੀ ਅਤ ਤਰਾਸ ਫਰੇ ਸੁਨ ਨਾਦ ਨਗਾਰੇ ਕਾਂਪਤ ਹੈ ਇਹ ਭਾਂਤ ਮਨੋ ਗਨ ਗੋਰਨ ਕੇ ਜਨ ਔਰਨ ਮਾਰੇ ਏਕ ਮਹਾ ਪਟ ਪੀਰ ਪਰੀ ਲਖ ਪੀਤ ਭੈ ਸੋ ਚਲੇ ਭਜ ਕੈ ਇਕ ਆਨ ਪਰੇ ਨਾ ਟਰੇ ਰਣ ਤੇ ਕਰ ਵਾਰ ਕਟਾਰਨ ਕਉ ਸਜ ਕੈ ਇਕ ਪਾਨ ਇਹ ਪਾਨ ਰਟੈ ਮੁਖ ਤੇ ਇਕ ਮਾਰੈ ਮਾਰ ਕਹੈ ਗਰਜ ਕੈ ਇਕ ਜੂਝ ਮਰੈ ਇਕ ਸਵਾਸ ਪਰੈ ਇਕ ਆਨ ਅਰੈ ਰਜਿਆ ਰਜ ਕੈ ਦੁਹਰਾ ਤਰ ਫਰਾਹੇ ਸੂਰਾ ਧਰਨ ਬਰਖਿਓ ਸਾਰ ਅਪਾਰ ਜੇ ਅਬਰਣੀ ਠਾਡੇ ਹੁਤੇ ਬ੍ਰਣੀ ਕਰੇ ਕਰਤਾਰ ਚੋਬੀ ਐਸੋ ਵੀਰ ਖੇਤ ਤਹ ਪਰਿਓ ਏਕ ਵੀਰ ਸਾਵਤ ਨਾਉ ਬਰਿਓ ਰਾਜਾ ਜੂ ਖੇਤ ਗਿਰ ਗਏ ਜੀਵਤ ਰਹੇ ਮ੍ਰਿਤਕ ਨਹਿ ਭੈ ਦੋਰਾ ਖੇਤ ਪਰੇ ਨਿਰਭ ਕੋ ਨਿਰਖ ਪਾਜੇ ਸੁਟਾ ਅਨੇਕ ਸਿਆਮ ਪਰੈ ਰਣ ਭੂਮੈ ਰਹਿਓ ਨ ਸੂਰਾ ਏਕ ਕਵਿਤ ਪਾਰੇ ਪਾਰੇ ਸੂਰਮਾ ਪੁਕਾਰੇ ਕਹਿ ਕਹਿ ਮਹਾਨਾਦ ਰਾਣੀ ਹਮਵਾਰੇ ਰਾਜਾ ਰਾਜਾ ਜੀਤੇ ਸੰਘਾਰੇ ਹੈ ਕੇਤੇ ਰਥ ਟੂਟੇ ਕੇਤੇ ਸੂਰਨ ਕੇ ਸੀਸ ਫੂਟੇ ਕੇਤੇ ਹੈ ਛੂਟੇ ਕੇਤੇ ਹੈ ਹੂੰ ਪ੍ਰਹਾਰੇ ਹੈ ਕੇਤੇ ਕਰੀ ਮਾਰੇ ਕੇਤੇ ਕਰਹਿ ਵਿਦਾਰੇ ਕੇਤੇ ਜੁਧ ਦੇ ਨਿਵਾਰੇ ਕੇਤੇ ਪੈਦਲ ਲਤਾਰੇ ਹੈ ਲੋਹ ਕੇ ਕਰਾਰੇ ਕੇਤੇ ਅਸਹੂ ਉਤਾਰੇ ਕੇਤੇ ਖੰਡੇ ਜਿਨ ਖੰਡ ਤੇ ਅਖੰਡ ਖੰਡ ਡਾਰੇ ਹੈ ਸੋਇਆ ਜੋਰ ਸਵਾਸੋ ਬੋਲ ਬਡੇ ਭਾਟੇ ਔਰ ਉਪਾਏ ਕਹੈ ਸੋ ਕਰੈ ਉਨ ਸੂਰਨ ਤੇ ਨੈ ਏਕ ਬਚੋ ਦੁਖ ਹੈ ਛਤਿਆ ਕਹਿ ਭਾਂਤ ਪਰੈ ਕਿਉ ਨਾ ਦੇਹੋ ਬਨਾਏ ਬੜੇ ਦਲ ਕੋ ਸੰਗ ਜਾਏ ਤਹੀਂ ਫਿਰ ਜੂਜ ਮਰੈ ਫਿਰ ਹੈ ਕਿਦੋ ਜੀਤ ਯੋਧਨ ਕੋ ਨਹਿ ਰਾਏ ਮਰੇ ਤਹੀਂ ਜਾਏ ਮਰੈ ਦੋਹਰਾ ਭਾਂਤ ਭਾਂਤ ਮਾਰੂ ਮੰਡੇ ਕੰਤ ਜੁਜੋ ਰਣ ਮਾਹੇ ਸਾਜ ਸਹਿਣ ਚਤਰੰਗਨੀ ਚਲਹੁ ਤਹਾਂ ਕਹ ਜਾਏ ਸੋਇਆ ਮਾਰ ਭਰੇ ਬਿਸੰਭਾਰ ਧਰਾ ਪਰ ਸੂਰ ਸਵੈ ਸੁਖ ਸੁਧ ਅਨੀਕੇ ਤਾ ਪਰ ਕੰਤ ਸੁਨਿਓ ਜੋ ਜਿਜਿਓ ਦਿਨ ਰਹਿਣ ਬਸੈ ਜੋ ਅੰਤਰ ਜੀ ਕੇ ਤਾ ਬਿਨ ਹਾਰ ਸ਼ਿੰਗਾਰ ਅਪਾਰ ਸਵੈ ਸਜਨੀ ਮੋਹਿ ਲਾਗਤ ਪੀਕੇ ਕਹਿ ਰਿਪ ਮਾਰ ਮਿਲੋ ਮੈਂ ਪਿਆ ਸੰਗ ਨਾ ਤਰ ਭਿਆਨ ਕਰੋ ਸੰਗ ਪੀ ਕੇ ਜੋਰ ਮਹਾਦਲ ਕੋਰ ਕਈ ਭਟ ਭੂਖਨ ਅੰਗ ਸੁਰੰਗ ਸੁਹਾਏ ਬਾਂਧ ਕਿਰਪਾਨ ਪ੍ਰਚੰਡ ਚੜੀ ਰਥ ਦੇਵ ਅਦੇਵ ਸਵੈ ਬਿਰਮਾਏ ਬੀਰੀ ਚ ਬਾਤ ਕਛੂ ਮੁਸਕਾਤ ਸੋ ਮੋਤਨ ਹਾਰ ਹੀਏ ਉਰਝਾਏ ਅੰਗ ਦੋ ਕੂਲ ਫਬੈ ਸਿਰ ਫੂਲ ਬਿਲੋਕ ਪ੍ਰਵਾਦ ਦਿਵਨਾਥ ਲਜਾਏ ਦੋਰਾ ਜੋਰ ਅਨੀ ਗਾੜੇ ਸੁਵਟ ਤਾਤੇ ਕਿਓ ਪਿਆਨ ਪਲਕ ਏਕ ਲਾਗੀ ਨਹੀਂ ਤਾਹ ਪਹੁੰਚੇ ਆਨ ਸਵਈਆ ਆਵਤ ਹੀ ਅਦ ਜੁਦ ਕਰਿਓ ਤਿਨ ਬਾਜ ਕਰੀ ਰਤ ਕਰੋਰਨ ਕੂਟੇ ਪਾਸਨ ਪਾਸ ਲਏ ਹਰ ਕੇਤਕ ਸੂਰਨ ਕੇ ਸਿਰ ਕੇਤਕ ਟੂਟੇ ਹੀਰ ਟਰੇ ਕੋ ਆਨ ਅਰੇ ਇਕ ਜੂਜ ਪਰੇ ਰਨ ਪ੍ਰਾਨ ਨਿਖੂਟੇ ਪੌਣ ਸਮਾਨ ਛੁਟੇ ਤ੍ਰਿਯਬਾਨ ਸਵੈ ਦਲ ਬਾਦਲ ਸੇ ਚਲ ਪੂਟੇ ਚੌਪਈ ਮਾਨਵਤੀ ਜਿਹ ਹੋਰ ਸਿਧਾਰੇ ਏਕ ਤੀਰ ਇਕ ਸਵਾਰ ਸੰਘਾਰੇ ਪਖਰੇ ਕੀਤੇ ਪਦਮ ਵਿਦਾਰੇ ਕੋਟ ਕਰੀ ਖੇਤ ਮੈਂ ਮਾਰੇ ਦੋਹਰਾ ਸਭ ਸਖੀਆਂ ਹਰ ਕਿਤ ਭਈ ਕਾਤਰ ਭਈ ਨਾ ਕੋਏ ਜੁਦ ਕਾਜ ਸਭ ਹੀ ਚਲੀ ਕਾਲ ਕਰੈ ਸੋ ਹੋਏ ਸੋਈਆ ਚਾਪ ਕੁਮਾਰ ਤੁਰੰਗ ਧਸੀ ਰਣ ਕਾੜ ਕਿਰਪਾਨ ਵੱਡੇ ਭਟ ਘਾਏ ਪਾਂਸਨ ਪਾਂਸ ਲਏ ਅਰਕੇਤ ਜੀਵਤ ਹੀ ਗਹਿ ਜੇਲ ਚਲਾਏ ਚੂਰਨ ਕੀਨ ਗਦਾ ਗਹਿ ਕੈ ਇਕ ਬਾਨਨ ਸੋ ਜਮ ਲੋਕ ਪਠਾਏ ਜੀਤ ਲੈ ਅਰਿ ਏਕ ਅਨੇਕ ਨਿਹਾਰ ਰਹੇ ਰਣ ਛਾੜ ਪਰਾਏ ਪਾਸਨ ਪਾਸ ਲੈ ਅਰਿ ਕੇਤ ਕਾੜ ਕਿਰਪਾਨ ਕਈ ਰਿਪ ਮਾਰੇ ਕੀਤੇ ਹਨੇ ਗੁਰ ਜਾਨ ਭਏ ਪਟ ਕੇ ਸੰਤੇ ਗਹਿ ਏਕ ਪਛਾਰੇ ਸੂਲਨ ਸਾਗਨ ਸੈਥਨ ਕੇ ਸੰਗ ਬਾਨਨ ਸੋ ਕਈ ਕੋਟ ਬਿਦਾਰੇ ਏਕ ਟਰੇ ਇਕ ਜੂਜ ਮਰੇ ਸੁਰ ਲੋਕ ਬਰੰਗਨ ਸਾਥ ਬਿਹਾਰੇ ਚਉਪਈ ਐਸੇ ਜਬ ਅਵਲਾਰਨ ਕੀਨੋ ਠਾਡੇ ਇੰਦਰ ਦਤ ਸਭ ਚੀਨੋ ਉਨ ਸੈਨਾ ਕੋ ਆਇਸ ਦਇਓ ਤਾ ਕੋ ਘੇਰ ਦਸੋ ਦਿਸ ਲਇਓ ਦੋਰਾ ਚਹੂ ਔਰ ਕੀਰਤ ਪਏ ਸਭ ਸੂਰਾ ਰਿਸ ਖਾਏ ਪਾਂਤ ਪਾਂਤ ਜੂਜਿਤ ਪਏ ਅਦਕ ਹਿਰਦੈ ਕਰ ਚਾਏ ਚਉਪਈ ਮਾਰ ਮਾਰ ਕਹਿ ਬਾਣ ਚਲਾਏ ਮਾਨਵਤੀ ਕੇ ਸਾਹਮਣੇ ਧਾਏ ਤਬ ਅਵਲਾ ਸਭ ਸ਼ਸਤਰ ਸੰਭਾਰੇ ਵੀਰ ਅਨੇਕ ਮਾਰ ਹੀ ਡਾਰੇ ਲਗੇ ਦੇਹ ਤੇ ਬਾਣ ਨਿਕਾਰੇ ਤਨ ਤਨ ਵਹਿ ਪੈਰੀਨ ਮਾਰੇ ਜਾ ਕੇ ਅੰਗ ਘਾਏ ਦ੍ਰਿੜ ਲਾਗੇ ਗਿਰ ਗਿਰ ਪਰੇ ਬਹੁਰ ਨਹਿ ਜਾਗੇ ਭਾਂਤ ਭਾਂਤ ਸਭ ਸੂਟ ਸੰਘਾਰੇ ਜੀਤ ਬਚੇ ਰਣ ਤਿਆਗ ਪਧਾਰੇ ਇੰਦਰ ਦਤ ਕੋ ਪ੍ਰਥਮ ਸੰਘਾਰਿਓ ਗੁਰਦਤ ਕੋ ਬਹੁਰ ਨਿਹਾਰਿਓ ਦੋਹਰਾ ਉਗਰ ਦਤ ਕੋ ਜੀਤ ਰਨ ਜੀਤ ਬਲੋ ਕਿਉ ਜਾਏ ਅਤ ਰਾਣੀ ਹਰਖਤ ਪਈ ਰਾਜਾ ਲਿਓ ਉਠਾਏ ਅੜਿਲ ਰਾਣੀ ਲਿਓ ਉਠਾਏ ਨਿਰਪਤ ਸੁਖ ਪਾਏ ਕੈ ਅਮਿਤ ਦੇ ਤਿਨ ਦਾਨ ਸਦਨ ਮੈਂ ਆਏ ਕੈ ਕਨੇ ਕਰਨ ਕੋ ਕਾਏ ਸਤਰਪਤ ਖਾਇਓ ਹੋ ਰਾਜ ਕੀਓ ਪੁਨਿਆਨ ਹਰਖ ਉਪਜਾਇਓ ਰਾਜਾ ਬਾਜ ਦੋਹਰਾ ਧਨ ਰਾਣੀ ਤੈ ਜੀਤ ਰਨ ਹਮ ਕੋ ਲਿਓ ਬਾਰੇ ਆਜ ਲੱਗੇ ਚੌਹਦਾ ਪਵਨ ਹੋਏ ਨਾ ਤੋਸੀ ਨਾਰੇ ਤਨ ਰਾਣੀ ਤੈ ਮਾਰਿਆ ਰੇ ਮਾਰ ਸ਼ਤਰਪਤ ਲੀਨ ਰਣ ਤੇ ਲਿਓ ਚਾਏ ਮੋਹੇ ਨਇਓ ਜਨਮ ਜਨ ਦੀਨ ਚਉਪਈ ਸੁਣ ਰਾਣੀ ਤੈ ਮੋਹੇ ਜੀ ਆਰੋ ਅਬ ਚੇਰੋ ਮੈਂ ਭਇਓ ਤਿਹਾਰੋ ਅਬ ਯਉ ਬਸੀ ਮੋਰ ਮਨ ਮਾਹੀ ਤੋ ਸਮ ਔਰ ਤ੍ਰਿਆ ਕਹੂ ਨਾਹੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 128ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ